Big Bird on the beat. Big Bird on the Yeah, Sonny Martin. C'est de la... I'm a, I'm a brown boy. ਓ ਨਾਮ ਨੇ ਬਰੈਂਡ ਮਹਿੰਗੀਆਂ ਨੇ ਗੱਡੀਆਂ ਕਸਟਮ ਪਲੇਟਾਂ ਮੂਹਰਾਂ ਨੇ ਜੱਡੀਆਂ ਚੌੜੇ ਚੌੜੇ ਰਿਮ ਧਰਤੀ ਨੂੰ ਨਾਪਦੇ ਦੇਖਦੇ ਆ ਲੋਕ ਚੱਕ ਚੱਕ ਅੱਡੀਆਂ ਤੱਕ ਲੱਲੀ ਛੱਲੀ ਜਾਂਦੀ ਪਿੱਛੇ ਹਟ ਇਸ ਜੱਜ ਮੂੰਹੋਂ ਬਹੁਤ ਬੋਲਦੇ ਆ ਕੱਟ ਇਸ ਜੱਜ ਦਿਲਾਂ ਉੱਤੇ ਮਾਰਦੇ ਆ ਸੱਟ ਵੈਰੀ ਦੰਦੇ ਜੜਾਂ ਵਿੱਚੋਂ ਪੱਟ ਇਸ ਜੱਜ ਮੇਰੇ ਜ਼ਹਿਰ ਜੇ ਕਰਾਉਂਦੇ ਜਿਹੜੇ ਆ ਇਸ ਜੱਜ ਮੂੰਹੋਂ ਬਹੁਤ ਬੋਲਦੇ ਆ ਕੱਟ ਇਸ ਜੱਜ ਦਿਲਾਂ ਉੱਤੇ ਮਾਰਦੇ ਆ ਸੱਟ ਵੈਰੀ ਦੰਦੇ ਜੜਾਂ ਵਿੱਚੋਂ ਪੱਟ it's a judge. Every time I'm in your city, take a photo, baby. I wear my heart on my sleeve like a logo, baby. Niggas try to take me out, that's a no-go, baby. I'm taking shots at your head like a GoPro, baby. Let me surfing, but I'm wavy. All the way from beats, I'm the Surrey man, I know you heard of us. Yep. We'll sit through on the track, man, they call us murderers. ਅੱਖਾਂ ਐਂਟੀਆਂ ਨੂੰ ਕੱਢੇ ਰੇਂਜ ਕਾਲੀ ਬੱਲੀਏ ਮਾਰੇ ਤਲਕਾਰੇ ਪੀਟਰ ਬਨਾਲੀ ਬੱਲੀਏ ਆ ਗਲ ਤੱਕ ਰੱਖਾਂ ਕਾਰਤੂਸ ਤੁੰਨ ਕੇ ਆ ਬੈਠੇ ਅੜੇ ਸਿੰਘ ਕਰਾ ਖਾਲੀ ਬੱਲੀਏ ਆ ਦੱਸ ਕਿਵੇਂ ਪਾਜੂਗਾ ਕੋਈ ਹੱਥ ਇਸ ਜੱਜ ਮੂੰਹੋਂ ਬਹੁਤ ਬੋਲਦੇ ਆ ਕੱਟ ਇਸ ਜੱਜ ਦਿਲਾਂ ਉੱਤੇ ਮਾਰਦੇ ਆ ਸੱਟ ਵੈਰੀ ਦੰਦੇ ਜੜਾਂ ਵਿੱਚੋਂ ਪੱਟ ਇਸ ਜੱਜ ਤੇਰੇ ਸ਼ਹਿਰ 'ਚ ਕਰਾਉਂਦੇ ਜਿਹੜੇ ਆ ਇਸ ਜੱਜ ਮੂੰਹੋਂ ਬਹੁਤ ਬੋਲਦੇ ਆ ਕੱਟ ਇਸ ਜੱਟ ਦਿਲਾਂ ਉੱਤੇ ਮਾਰਦੇ ਆ ਸੱਟ ਵੈਰੀ ਦੰਦੇ ਜੜਾਂ ਵਿੱਚੋਂ ਪੱਟ ਇਸ ਜੱਜ ਹਿੰਦੂਆਂ ਦਾ ਪੁੱਤ ਤੇਰਾ ਯਾਰ ਪੂਰਾ ਜੱਟਾ ਫੈਨਾਂ ਦੇ ਸਣੀ ਤੇਰਾ ਘਣਾ ਬੜਾ ਅੱਤ ਪਹਿਲੋਂ ਨਹੀਂ ਸੀ ਪਤਾ ਹੁਣ ਪਤਾ ਤੈਨੂੰ ਕਾਕਾ ਤੇਰੇ ਸ਼ਹਿਰ ਆ ਕੇ ਮੇਰੇ ਯਾਰ ਮਾਰਦੇ ਡਾਕਾ ਹੁਣ ਬਸ ਹੋ ਗਈ ਤੇਰੀ ਹੁਣ ਮੇਰੇ ਨਾਲ ਫੀਚਰ ਦਿਓ ਗੱਲ ਵੀ ਨਾ ਛੇੜੀ ਦੇਖ ਲਾ ਕੇ ਮੇਰੇ ਗਾਣੇ ਮੁੰਡੇ ਮਾਰਦੇ ਨੇ ਕਿਹੜੀ ਹੁਣ ਟਾਈਮ ਆਇਆ ਮੇਰਾ ਗੱਲ ਵਸਦੀ ਨਾ ਤੇਰੀ ਅੱਲੜਾਂ ਦੀ ਡਰ ਰਹਿੰਦੀ ਵੇਟ ਕਰਦੀ ਆ ਕੈਕਿਆਂ ਨੂੰ ਜਿਹੜੀ ਹਾਈ ਰੇਟ ਕਰਦੀ ਸਾਨੂੰ ਛੋਟੀ ਦੇ ਯਕੀਨ ਅਸਤਾਦ ਮੰਨਦੇ ਲੰਡੂ ਲੰਡੂਆ ਮੰਦੀਰ ਜਿਹੜੀ ਹੇਟ ਕਰਦੀ ਬੱਚੇ ਬੱਚੇ ਮੂੰਹ ਤੇ ਗਿਆ ਨਾ ਮਰਾ ਇਸ ਜੱਜ ਮੂੰਹ ਬਹੁਤ ਬੋਲਦੇ ਆ ਕੱਟ ਇਸ ਜੱਜ ਦਿਲਾਂ ਉੱਤੇ ਮਾਰਦੇ ਆ ਸੱਟ ਵੈਰੀ ਦੰਦੇ ਜੜਾ ਵਿੱਚੋਂ ਪੱਟ ਇਸ ਜੱਜ ਤੇਰੇ ਸ਼ਹਿਰ 'ਚ ਕਰਾਉਂਦੇ ਜਿਹੜੇ ਆ ਇਸ ਜੱਜ ਮੂੰਹ ਬਹੁਤ ਬੋਲਦੇ ਆ ਕੱਟ ਇਸ ਜੱਜ ਦਿਲਾਂ ਉੱਤੇ ਮਾਰਦੇ ਆ ਸੱਟ ਵੈਰੀ ਦੰਦੇ ਜੜਾ ਜਦੋਂ ਬੱਚ ਇਸ ਜੱਜ ਹੋ ਛੇ ਛੇ ਫੁੱਟੇ ਕੱਦ ਲੁੱਕ ਡੋਪ ਬੱਲੀਏ ਲੁੱਟਦਾ ਹੱਦ ਲਈਏ ਰੋਪ ਬੱਲੀਏ 15 ਦਿਨਾਂ ਚ ਨੌ ਨੌ ਗੀਤ ਆਉਂਦੇ ਨੇ ਆਓ ਯਾਰ ਤੇਰਾ ਗੀਤਾਂ ਵਾਲੀ ਤੋਪ ਬੱਲੀਏ ਦੇਖੀ ਸਿੱਧੂ ਮੂਸੇ ਵਾਲਾ ਕੱਡੂ ਵੱਟ ਇਸ ਜੱਜ ਮੂੰਹੋਂ ਬਹੁਤ ਬੋਲਦੇ ਆ ਕੱਟ ਇਸ ਜੱਜ ਦਿਲਾਂ ਉੱਤੇ ਮਾਰਦੇ ਆ ਸੱਟ ਵੈਰੀ ਦੰਦੇ ਜੜਾਂ ਵਿੱਚੋਂ ਪੱਟ ਇਸ ਜੱਜ ਵਾਰੀ ਹੋਰ ਤੇਰੇ ਸ਼ਹਿਰ ਘਰਾਂ ਕਰਾਉਂਦੇ ਜਿਹੜੇ ਆ ਇਸ ਜੱਟ ਮੂੰਹੋਂ ਮੌਤ ਬੋਲਦੇ ਆ ਕੱਟ ਇਸ ਜੱਟ ਤੇਰਾ ਉੱਤੇ ਮਾਰਦੇ ਆ ਸੱਟ ਵੈਰੀ ਗੰਦੇ ਜੜਾਂ ਵਿੱਚੋਂ ਪੱਟ ਇਸ ਜੱਟ ਤੇਰੇ ਸ਼ਹਿਰ ਘਰਾਂ ਕਰਾਉਂਦੇ ਜਿਹੜੇ ਆ ਇਸ ਜੱਟ ਮੂੰਹੋਂ ਮੌਤ ਬੋਲਦੇ ਆ ਕੱਟ ਇਸ ਜੱਟ ਤੇਰਾ ਉੱਤੇ ਮਾਰਦੇ ਆ ਸੱਟ ਵੈਰੀ ਗੰਦੇ ਜੜਾਂ ਵਿੱਚੋਂ ਪੱਟ ਇਸ ਜੱਟ I'm a, I'm a brown boy. I'm a, I'm a brown boy. I'm a, I'm a brown boy. एक वारी Chalo bird bold ho गया उन्हें